ਸੁਧ ਨ ਹੋਈਐ ਕਾਹੂ ਬਾਤੇ ਅੰਤ ਪਰਦੀ ਹੈ ਹਾਰ ਤ੍ਰਿਸ਼ਨਾ ਬਿਰਹੀ ਕੀ 부ਜੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋ ਰਹੇ ਪਰੇ ਪਰੇ ਹੀ ਕੋ ਲੁਜੀ ਹੈ ਆਨ ਰਸਾ ਜੀਤੇ ਤਾਂ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖਾਂ ਸਾਧ ਚਾਖ ਤੋ ਹੋਏ ਰਹੇ ਮਿਸਮਾ ਆ ਰਸਾ ਬਾਛਾ ਛੂਟਲਾ ਤਾਂ ਥਨ ਚੋਖ ਦਾ ਮਾਖਨ ਭੂਟਲਾ ਨਾਮ ਦਰਿਓ ਨਾਮ ਦਿਓ ਨਰਾਇਣ ਪਾਇਆ ਗੁਰ ਭੇਟ ਤੇ ਅਲਖ ਲਖਾਇਆ ਸਤਿਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਆਪਣੀ ਮਨ ਬਿਰਤੀ ਇਕਾਗਰ ਕਰਨ ਲਈ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ ਫੇਰ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸਤਿਗੁਰੂਆਂ ਦੇ ਨਾਮ ਲੈਣ ਨਾ ਮੂਨ ਦੇ ਵਿੱਚ ਜਾਂ ਕਿਸੇ ਵੀ ਨਿਯਮ ਦੇ ਵਿੱਚ ਕਦੀ ਵਿਗਨ ਨਹੀਂ ਪੈਂਦਾ ਸੰਤ ਮੋਹਨ ਸਿੰਘ ਹੁਣਾਂ ਦੇ ਦਰਸ਼ਨ ਜਿਨ੍ਹਾਂ ਕਈਆਂ ਸਰੀਰਾਂ ਨੇ ਪੁਰਾਣਿਆਂ ਨੇ ਕੀਤੇ ਹਨ ਉਹ ਕਹਿੰਦੇ ਹੁੰਦੇ ਸਨ ਕਿ ਵੱਡਾ ਭਜਨ ਕਰੀਏ ਵੱਡਾ ਭਜਨ ਮੌਕੇ ਦੇ ਸਤਿਗੁਰੂ ਦਾ ਨਾਮ ਜਿਹੜਾ ਹੈ ਵੱਡਾ ਭਜਨ ਹੁੰਦਾ ਹੈ ਇਹਨੂੰ ਸਰਗੁਣ ਦੀ ਉਪਾਸ਼ਨਾ ਕਿਹਾ ਜਾ ਸਕਦਾ ਹੈ ਜਿਸ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਦੀ ਬਖਸ਼ਿਸ਼ ਨਾਲ ਜਦੋਂ ਸਤਿਗੁਰੂ ਜੀ ਸਤਿਗੁਰੂ ਰਾਮ ਪ੍ਰਤਾਪ ਸਿੰਘ ਦੇ ਦਾ ਉਹਲਾ ਕਰ ਗਏ ਤੇ ਦੋ ਬਰਨੀਆਂ ਚੱਲ ਸਨ ਕੋਠੀ ਦੇ ਵਿੱਚ ਜਿੱਥੇ ਸਤਿਗੁਰੂ ਜੀ ਹੁਣ ਨਿਵਾਸ ਕਰਦੇ ਹਨ ਇੱਥੇ ਭਗਉਤੀਆਂ ਦੀ ਵਰਨੀ ਹੁੰਦੀ ਹੁੰਦੀ ਸੀ ਤੋਂ ਜਿੱਥੇ ਕੜਿਆਲ ਖਰਕਦਾ ਇੱਥੇ ਭਜਨ ਦੀ ਵਰਨੀ ਹੁੰਦੀ ਮੇਰੇ ਪਿਤਾ ਜੀ ਸੰਤ ਪ੍ਰੇਮ ਸਿੰਘ ਜੀ ਬੜੀ ਕਿਰਪਾ ਬੜੇ ਭਜਨੀਕ ਸਨ ਅਸਾਨੂੰ ਤੇ ਉਹਨਾਂ ਧੋਰਨ ਚ ਕਮਾਤਰ ਵੀ ਉਹ ਚੀਜ਼ ਨਹੀਂ ਮਿਲੀ ਕਿਉਂਕਿ ਉਹ ਉਠਤ ਬੈਠਤ ਸੋਵਤ ਨਾਮ ਵਾਲੇ ਸਨ ਉਹਨਾਂ ਨੂੰ ਪੁੱਛਿਆ ਕਿਸੇ ਅਨਮਤੀ ਨੇ ਕਿ ਭੈਣੀ ਸਾਹਿਬ ਕਿਸ ਤਰ੍ਹਾਂ ਭਜਨ ਸਿਮਰਨ ਹੁੰਦਾ ਤੇ ਉਹ ਕਹਿਣ ਲੱਗੇ ਕਿ ਜਿੱਥੇ ਕੜਿਆਲ ਖੜਕਦਾ ਇੱਥੇ ਨਿਰਗੁਣ ਦੀ ਉਪਾਸ਼ਨਾ ਹੋ ਰਹੀ ਹੈ ਨਿਰਗੁਣ ਬ੍ਰਹਮ ਦੀ ਜਿਹੜਾ ਸਾਨੂੰ ਦਿਸਦਾ ਨਹੀਂ ਜਿਸ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਦੇ ਹੁਣ ਉਹ ਪੁਰਬ ਦੀ ਤਿਆਰੀ ਬੜੀ ਧੂਮ-ਧਾਮ ਨਾਲ ਸਾਰੀ ਸਿੱਖ ਸੰਗਤਾਂ 'ਚ ਹੋ ਰਹੀ ਹੈ ਉਹ ਉਹਨਾਂ ਇਸ ਨੂੰ ਨਵਾਂ ਰੂਪ ਦਿੱਤਾ ਸੀ ਸਿੱਖ ਜਗਤ ਨੂੰ ਖਾਲਸਾ ਬਣਾਇਆ ਸੀ ਉਸ ਦੇ ਵਾਸਤੇ ਬੜੇ ਫੰਕਸ਼ਨ ਹੋਣਗੇ ਮਗਰ ਜੋ ਨਾ ਰਹਿਤ ਮਰ ਜਾਦਾ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਉਸ ਦਾ ਅੰਮ੍ਰਿਤ ਛਕਣ ਦਾ ਮਤਲਬ ਇਹ ਹੁੰਦਾ ਸੀ ਕਿ ਜਿਹੜਾ ਅੰਮ੍ਰਿਤ ਧਾਰੀ ਉਹ ਫਿਰ ਗੈਰ ਅੰਮ੍ਰਿਤ ਧਾਰੀ ਤੋਂ ਪ੍ਰਸਾਦਾ ਨਹੀਂ ਸੀ ਛਕਦਾ ਕਿਉਂਕਿ ਲਿਖ ਜੋ ਦਿੱਤਾ ਉਹਨਾਂ ਨੇ ਕਿ ਜਾਂ ਕੀ ਰਹਿਤ ਨਾ ਜਾਣੀਐ ਗੁਰਮੰਤਰ ਨਹੀਂ ਚੀਤ ਉਨਕਾ ਭੋਜਨ ਖਾਏ ਕੇ ਵਿਸਰੇ ਹਰਸ਼ੋਂ ਪ੍ਰੀਤ ਮੈਂ ਅੱਗੇ ਵੀ ਸ਼ਾਇਦ ਅਰਜ਼ ਕੀਤੀ ਹੋਈ ਇੱਕ ਵਾਰੀ ਸੁਕੇਤ ਵਾਲੇ ਰਾਜੇ ਦੇ ਅਖੰਡ ਪਾਠ ਕੀਤਾ ਸੀ ਸਨ 1941 ਵਿੱਚ 41 ਚ ਉਸ ਪਾਠ 'ਚ ਮੈਂ ਲੱਗਾ ਸਾਂ ਤੇ ਉਹ ਰਸਤ ਜਿਹੜੀ ਰਾਜੇ ਵੱਲੋਂ ਮਿਲਦੀ ਸੀ ਉਹ ਲਾਂਗਰੀ ਲਾਂਗਰੀਆਂ ਨੂੰ ਸਮਝਾਇਆ ਸੀ ਮਾਸਟਰ ਸੁਹਾਵਾ ਸਿੰਘ ਨੇ ਜਿਹੜੇ ਮਾਸਟਰ ਜੀ ਜਦੋਂ ਸਤਿਗੁਰੂ ਜਗਜੀਤ ਸਿੰਘ ਤੇ ਮਹਾਰਾਜ ਵੀਰ ਸਿੰਘ ਜੀ ਵਿਦਿਆਲੇ 'ਚ ਪੜ੍ਹਦੇ ਸਨ ਉਸ ਵੇਲੇ ਉਹ ਡਰਾਇੰਗ ਮਾਸਟਰ ਹੁੰਦੇ ਸਨ ਸੰਤ ਸਵਾਵਾ ਸਿੰਘ ਜੀ ਉਹਨਾਂ ਨੂੰ ਕਿਤੇ ਸੈਰ ਕਰਨ ਗਿਆਂ ਨੂੰ ਜਦੋਂ ਸੰਗਤ ਉਧਰਲੇ ਪਾਸੇ ਗਈ ਪਹਾੜਾਂ 'ਚ ਤੇ ਸੁਕੇਤ ਵਾਲੇ ਰਾਜੇ ਨੇ ਆਪਣੇ ਪਾਸ ਰੱਖ ਲਿਆ ਸੀ ਕਿਉਂਕਿ ਉਹਦਾ ਸਕੂਲ ਜਿਹੜਾ ਸੀ ਉਹ ਹਾਈ ਸਕੂਲ ਨਹੀਂ ਸੀ ਬਣਦਾ ਡਰਾਇੰਗ ਮਾਸਟਰ ਤੋਂ ਬਿਨਾ ਉਹ ਗੁਰਸਿੱਖ ਸਨ ਉਹਨਾਂ ਦਾ ਵੀ ਮਾੜਾ ਜਿਹਾ ਪਛੋਕੜ ਮੈਂ ਅਰਜ ਕਰਦੇ ਹਾਂ ਕਿ ਉਹ ਨਾਮਧਾਰੀ ਪੰਥ ਦੇ ਕੱਟੜ ਵਿਰੋਧੀ ਸਨ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਕਿ ਜੇ ਕੂਕਾ ਕੋਈ ਮੇਰੇ ਸਾਹਮਣੇ ਆਵੇ ਕਹਿੰਦੇ ਨਾ ਵੀ ਕੰਨ ਦੇ ਵਿੱਚ ਕੰਨਾ ਮੰਨਾ ਕੁਰਰ ਕਰ ਦਿੰਦੇ ਹਨ ਤੇ ਉਹ ਲੋਕਾਂ ਨੇ ਬਣਾਇਆ ਆਲਮ ਜੀ ਕਹਿੰਦੇ ਹੁੰਦੇ ਸੀ ਅਖੇ ਕੰਨ ਵਿੱਚ ਕੀ ਦੱਸਦੇ ਆ ਕਹਿੰਦੇ ਕਹਿੰਦੇ ਕੰਨਾ ਮੰਨਾ ਕੁਰਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਤੇ ਜੋ ਕੁਝ ਤੇਰੇ ਪਾਸ ਆ ਉਹ ਕਰ ਦੇ ਮੇਰੇ ਉਰ ਇਦਾਂ ਲੋਕਾਂ ਨੇ ਮਖੌਲ ਬਣਾਇਆ ਇਸ ਨਾਮ ਨੂੰ ਤੇ ਉਹ ਭਜਨ ਪੁੱਛੇ ਤੋਂ ਬਿਨਾ ਉਹ ਸੀਗੇ ਤੇ ਕਹਿੰਦੇ ਕਿਤੇ ਕੂਕਾ ਮੇਰੇ ਸਾਹਮਣੇ ਆ ਜਾਏ ਤਾਂ ਸੰਤ ਸੁੰਦਰ ਸਿੰਘ ਜੀ ਮੰਜੀ ਤੋੜ ਵਾਲੇ ਖੋਏ ਹਨ ਉਹਨਾਂ ਦੇ ਪਿੰਡ ਦਾ ਨਾਮ ਮੰਜੀ ਤੋੜ ਸੀ ਉਹ ਸਭ ਤੋਂ ਪਹਿਲੇ ਕੂਕੇ ਸਨ ਜਿਹੜੇ ਅਫਰੀਕਾ ਦੀ ਧਰਤੀ ਤੇ ਆਏ ਸਨ ਜਿਨ੍ਹਾਂ ਨੂੰ ਮਸਤਾਨੇ ਹੋਇਆਂ ਨੂੰ ਦੇਖ ਕੇ ਕਿਸੇ ਨੇ ਕਹਿਤਾ ਸੀ ਗੈਰ ਨਾਮਧਾਰੀ ਨੇ ਉਹਨਾਂ ਨੇ ਕਿਹਾ ਸੀ ਮੈਂ ਗੁਰੂ ਗੋਬਿੰਦ ਸਿੰਘ ਇਹ ਹੈ ਬਿਜੂ ਜੈ ਦੀ ਸ਼ਕਲ ਤੇ ਦੇਖੋ ਤੇ ਕੇਸਾਂ ਤੋਂ ਫੜ ਲਿਆ ਸੀ ਉਹ ਕਹਿੰਦੇ ਜੇ ਤਾਂ ਗੁਰੂ ਗੋਬਿੰਦ ਸਿੰਘ ਬੋਲਦਾ ਤੇ ਕੱਲ ਨੂੰ ਇਹ ਬਾਹ ਨਹੀਂ ਰਹਿ ਗਈ ਤੇ ਨਹੀਂ ਬਿਜੂ ਹੀ ਸਮਝੀ ਉਸ ਦੀ ਬਾਹ ਕੰਮ ਤੇ ਆਰੇ ਤੇ ਕੰਮ ਕਰਦਾ ਸੀ ਇਹ ਸਾਡੇ ਤੁਹਾਡੇ ਆਉਣ ਤੋਂ ਬਹੁਤ ਪਹਿਲੀਆਂ ਗੱਲਾਂ ਉਹ ਬਗੈਰ ਪਾਸਪੋਰਟ ਤੋਂ ਬਗੈਰ ਹੀ ਟਿਕਟ ਤੋਂ ਉਹ ਨਾ ਕੀ ਆ ਕਪਤਾਨ ਜਹਾਜ਼ ਦਾ ਜਿਹੜਾ ਸੀ ਉਹ ਤੇ ਐਸੀ ਪ੍ਰਭਾਵ ਪਿਆ ਉਹ ਇਹਨਾਂ ਨੂੰ ਨਾ ਕਿ ਅਫਰੀਕਾ ਲੈ ਆਇਆ ਸੀ ਉਹ ਸੰਤ ਸੁੰਦਰ ਸਿੰਘ ਜੀ ਮਾਂਜੀ ਤੋੜ ਵਾਲੇ ਉਹਨਾਂ ਨੇ ਸੁਪਨੇ 'ਚ ਦਾ ਦਰਸ਼ਨ ਦਿੱਤੇ ਮਾਸਟਰ ਨੂੰ ਸੁਹਾਵਾ ਸਿੰਘ ਨੂੰ ਤੇ ਉਹ ਮਾਸਟਰ ਨੂੰ ਕਹਿਣ ਲੱਗੇ ਕਿ ਮੈਂ ਤੇਰੇ ਪਾਸ ਕਿਸੇ ਦਿਨ ਆਵਾਂਗਾ ਤੈਨੂੰ ਸੁਨੇਹਾ ਦੇ ਦੱਸਿਆ ਕੁਝ ਨਹੀਂ ਤੇ ਜਾਗ ਆ ਗਈ ਉਹ ਕਹਿਣ ਲੱਗੇ ਭਈ ਸੁਪਨੇ 'ਚ ਹੀ ਆਇਆ ਸੀ ਨਾ ਕੂਕਾ ਜੇ ਸਾਹਮਣੇ ਆਉਂਦਾ ਫੇ ਪਤਾ ਮੈਂ ਦੱਸਦਾ ਕੰਮ ਕਰ ਰਹੇ ਹਨ ਸਕੂਲ ਦੇ ਵਿੱਚ ਆਪਣੀ ਡਿਊਟੀ ਤੇ ਦਸਤਕਾਰੀ ਵੀ ਸਿਖਾਉਂਦੇ ਸਨ ਬੜੇ ਕਾਰੀਗਰ ਵੀ ਸਨ ਤੇ ਫਾਟਕ ਦੇ ਪਾਸ ਆ ਕੇ ਉਹ ਚਪੜਾਸੀ ਨੂੰ ਫਾਟਕ ਖੁਲਾ ਕੇ ਸੰਤ ਅੰਦਰ ਆ ਗਿਆ ਦੇਖਿਆ ਮਾਸਟਰ ਨੇ ਵੀ ਇਹ ਤਾਂ ਰਾਤ ਵਾਲਾ ਹੀ ਕੂਕਾ ਹੈ ਤੇ ਕਹਿੰਦੇ ਸੁਹਾਵਾ ਸਿੰਘਾ ਮੇਰੀ ਗੱਲ ਸੁਣ ਉਜਰ ਨਹੀਂ ਕਰ ਸਕੇ ਲਾਗੇ ਗਏ ਤਾਂ ਕੰਨ ਦੇ ਵਿੱਚ ਭਜਨ ਦੱਸ ਦਿੱਤਾ ਉਹ ਮਾਸਟਰ ਸੁਹਾਵਾ ਸਿੰਘ ਫਿਰ ਨਾਮਧਾਰੀ ਪੰਥ ਦੇ ਹੋ ਕੇ ਰਹਿ ਗਏ ਸ੍ਰੀ ਭੈਣੀ ਸਾਹਿਬ ਨੂੰ ਉਹਨਾਂ ਨੇ ਸਰਬ ਕੁਝ ਅਰਪਣ ਕਰ ਦਿੱਤਾ ਆਪਣਾ ਨੌਕਰੀ ਵੀ ਛੱਡਿਆ ਇਹ ਸਭ ਕੁਝ ਸਗੁਰਾਂ ਦੇ ਹੁਕਮ ਨਾਲ ਉੱਥੇ ਗਏ ਸੀ ਫਿਰ ਉੱਥੇ ਆਓ ਜਾਂ ਕੀ ਰਹਿਤ ਨਾ ਜਾਣੀਏ ਉਸ ਪਾਠ ਵਿੱਚ ਅਸੀਂ ਪਾਠੀ ਲੱਗੇ ਤੇ ਸਾਨੂੰ ਮਸਰਾਂ ਦੀ ਦਾਲ ਦੇ ਨਾਲ ਪ੍ਰਸਾਦੇ ਮਿਲਿਆ ਕਰਨ ਤੇ ਰਾਜੇ ਵੱਲੋਂ ਬੜਾ ਪਦਾਰਥ ਮਿਲੇ ਘਿਓ ਦੁੱਧ ਬਦਾਮ ਤੇ ਖੰਡ ਪ੍ਰਾਤਾਂ ਭਰ ਭਰ ਕੇ ਸਾਨੂੰ ਫਿਰ ਉਹਨਾਂ ਦੱਸਿਆ ਭਈ ਇਸ ਨੇ ਭਜਨ ਨਹੀਂ ਪੁੱਛਿਆ ਆ ਤੇ ਇਹਦਾ ਅਨਮਤੀ ਦਾ ਧਾਨ ਜਿਹੜਾ ਕੰਜ ਕਾ ਅਨਚਾਰੀ ਦਾ ਧਾਨ ਉਹ ਅਸੀਂ ਨਹੀਂ ਖਾਣਾ ਘਰੋਂ ਲਿਆ ਕੇ ਰਸ ਦੇਣੀ ਉਹਦੇ ਅਸੀਂ ਪ੍ਰਸਾਦੇ ਸਕਦੇ ਗੱਲ ਰਾਜੇ ਪਾਵੀ ਪਹੁੰਚ ਗਈ ਰਾਜੇ ਨੇ ਬੜਾ ਬੁਰਾ ਮਨਾਇਆ ਕਹਿੰਦਾ ਤੁਸੀਂ ਸੱਚ ਬੋਲਣ ਵਾਲੇ ਬੰਦੇ ਕਹਿੰਨੇ ਅਸੀਂ ਬਹੁਤ ਸੱਚ ਬੋਲਦੇ ਆ ਤਾਂ ਮੇਰੀ ਰਸਤ ਕਿਉਂ ਨਹੀਂ ਵਰਤੀ ਰਸਤ ਮੇਰੀ ਤੁਸੀਂ ਹੋਰ ਨੂੰ ਵਰਤਾਉਂਦੇ ਮੰਗਤਿਆਂ ਨੂੰ ਤੇ ਆਪਣੇ ਉਹਨਾਂ ਕਿਹਾ ਰਾਜਾ ਤੇਰੇ ਖਜ਼ਾਨੇ ਦੇ ਵਿੱਚ ਲੜਕੀਆਂ ਦੇ ਵੇਚਿਆਂ ਦਾ ਪੈਸਾ ਪੈਂਦਾ ਹੈ ਦਸਵਾਂ ਹਿੱਸਾ ਤੇ ਤੂੰ ਭਜਨ ਨਹੀਂ ਪੁੱਛਿਆ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਹੁਕਮ ਆ ਜਾਂ ਕੀ ਰਹਿਤ ਨਾ ਜਾਣੀਏ ਗੁਰਮੰਤਰ ਨਹੀਂ ਚੀਤ ਦਾ ਭੋਜਨ ਖਾ ਕੇ ਬਿਸਰੇ ਆਜਸੋਂ ਪ੍ਰੀਤ ਇਹ ਸਾਡੀ ਪ੍ਰੀਤ ਨਾ ਨਾਮ ਦੇ ਨਾਲੋਂ ਵਿਸਰ ਜਾਏ ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਇੱਕ ਬਚਨਾ ਚਾਹੁੰਦਾ ਕਹਿੰਦੇ ਨਾ ਸਾਡੀ ਲੱਗੀ ਤੇ ਨਾ ਸਾਡੀ ਟੁੱਟੀ ਸਾਨੂੰ ਕੀ ਪਤਾ ਕਿਸ ਤਰ੍ਹਾਂ ਲੱਗਦੀ ਪ੍ਰੀਤ ਤੇ ਕਿਸ ਤਰ੍ਹਾਂ ਟੁੱਟ ਜਾਂਦੀ ਹੈ ਸਾਨੂੰ ਤੇ ਜੇ ਸੱਚ ਪੁੱਛੋ ਮੈਂ ਸਤਿਗੁਰੂ ਜਗਜੀਤ ਸਿੰਘ ਜੀ ਦੀ ਉਹ ਸੀਡੀ ਉਹ ਹਰਜੀਤ ਸਿੰਘ ਨੇ ਲਾਈ ਜਿਹੜੀ ਕਿ ਬਰਮੀਗਾਮ ਤੋਂ ਹੋ ਚੁੱਕੀ ਹੋ ਕਰੇ ਮੇਲੇ 'ਚ 96 ਦੀ ਉਹ ਉਹਦੇ ਵਿੱਚ ਸਤਿਗੁਰੂ ਜੀ ਨੇ ਤਾਕੀਦ ਕੀਤੀ ਹੋਈ ਹੈ ਕਿ ਭਜਨ ਕਰਨਾ ਜਿਹੜਾ ਤੁਸੀਂ ਜਿਸ ਤਰ੍ਹਾਂ ਕਿਸੇ অতি ਪਿਆਰੇ ਦਾ ਮੇਰੇ ਮਨ 'ਚ ਉਸ ਵੇਲੇ ਜ਼ਿਆਦਾ ਵਸ ਗਈ ਮੈਂ ਵੈਸੇ ਪਹਿਲਾਂ ਵੀ ਭਜਨ ਸ਼ੁੱਧ ਕਰਨ ਦੀ ਕੋਸ਼ਿਸ਼ ਕਰਨਾ ਜਿਸ ਤਰ੍ਹਾਂ ਆਪਣੇ ਕਿਸੇ অতি ਪਿਆਰੇ ਦਾ ਤੁਸੀਂ ਨਾਮ ਲੈਂਦੇ ਹੋ ਪਿਆਰ ਨਾਲ ਇਸ ਤਰ੍ਹਾਂ ਨਾਮ ਜਪੋ ਫਿਰ ਇੱਕ ਇਤੇ ਹੋਰ ਥਿਊਰੀ ਮੈਂ ਅਰਜ ਕਰਦੇ ਆ ਭਜਨ ਅਸੀਂ ਕਰਦੇ ਕਈਆਂ ਦੀ ਰਸਨਾ ਨਹੀਂ ਹਿਲਦੀ ਵੇਦਾਂਤ ਦਾ ਮਤ ਹੈ ਵੈਦਾਂ ਦਾ ਕਿ ਜੇ ਰਸਨਾ ਹਿਲਾ ਕੇ ਭਜਨ ਕੀਤਾ ਜਾਏ ਮੂੰਹ ਖੋਲ ਕੇ ਤੇ ਦਿਲ ਨੂੰ ਹਰਕਤ ਹਾਰਟ ਦੇ ਨਾਲ ਉਸ ਦਾ ਕਨੈਕਸ਼ਨ ਤੇ ਉਸ ਨੂੰ ਤਾਕਤ ਮਿਲਦੀ ਆ ਖੋ ਧੰਨ ਸਤਿਗੁਰੂ ਰਾਮ ਸਿੰਘ ਜਿਨ੍ਹਾਂ ਨੇ ਸਾਨੂੰ ਇਹ ਚੀਜ਼ ਦਿੱਤੀ ਔਰ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਜਿਨ੍ਹਾਂ ਇਹ ਚੀਜ਼ ਦਿੱਤੀ ਕਿ ਬਹੁਤਾ ਚਿਰ ਨਹੀਂ ਤਾਂ ਕਮ ਸੇ ਕਮ 1 ਘੰਟਾ ਰਸਨਾ ਹਲਾ ਕੇ ਭਜਨ ਕਰੋ ਤੁਹਾਡੇ ਦਿਲ ਨੂੰ ਹਰਕਤ ਮਿਲੇ ਪਤਾ ਲੱਗੇ ਕਿ ਭਜਨ ਹੋ ਰਿਹਾ ਫਿਰ ਉਹਨਾਂ ਗਿਣਤੀ ਦਾ ਵੀ ਹੁਕਮ ਕੀਤਾ ਇਹਨਾਂ ਬੱਚਿਆਂ ਨੂੰ ਸ਼ਰਾਰਤ ਜੇ ਕਰਦੇ ਥੋੜਾ ਜਿਹਾ ਪਰ ਉਹ ਨਾ ਹੋਵੇ ਕਿ ਮੇਰਾ ਧਿਆਨ ਵੀ ਇਹਨਾਂ ਵਾਲੀ ਜਾਂਦਾ ਰਹੇ ਤੇ ਫਿਰ ਮੈਂ ਕੁਝ ਨਾ ਕਰ ਸਕਾਂ ਜੇ ਤਾਂ ਇਹਨਾਂ ਨੇ ਭਜਨ ਕਰਨਾ ਸਿਆਣੇ ਇਹਨਾਂ ਦਾ ਧਿਆਨ ਰੱਖੋ ਮੈਂ ਅੱਗੇ ਵੀ ਇੱਕ ਵਾਰ ਗੱਲ ਇਹ ਆਖੀ ਸੀ ਬੱਚਿਆਂ ਨੂੰ ਬੋਰੇ ਬਿਠਾਉਣ ਦਾ ਕੋਈ ਦੋਸ਼ ਨਹੀਂ ਮਗਰ ਬੱਚੇ ਦਾ ਧਿਆਨ ਵੀ ਰੱਖੋ ਕਿ ਬੱਚੇ ਕਰ ਕੀ ਰਹੇ ਹਨ ਮੈਂ ਤੇ ਸਾਗੁਰਾਂ ਦੇ ਬਚਨ ਸੁਣਾਉਂਦੇ ਰਹਿਣਾ ਸ਼ਬਦ ਪੜ੍ਹਦੇ ਰਹਿਣਾ ਤੇ ਜੇ ਬੱਚੇ ਹੀ ਮੇਰੇ ਪਾ ਖੇਲਦੇ ਰਹੇ ਤਾਂ ਫੇ ਮੈਂ ਬੱਚਿਆਂ 'ਚ ਮੈਂ ਨਾ ਕੀ ਪਰ ਜਾਂ ਤੁਸੀਂ ਵੀ ਪਰ ਜਾਓ ਵੀ ਹਾਂ ਬੱਚੇ ਸਾਡੇ ਖੇਲਣ ਡਏ ਹੋਇਆ ਤੇ ਸੰਤ ਨੂੰ ਲਾਇਆ ਆ ਸੰਤ ਸਾਗੁਰਾਂ ਦੇ ਬਚਨ ਸੁਣਾ ਰਿਹਾ ਹੈ ਇਹਨਾਂ ਚੀਜ਼ਾਂ ਦੀ ਕੋਈ ਕਦਰ ਹੈ ਮੇਰੀਆਂ ਅਰਜ਼ਾਂ ਹਨ ਤੋ ਉਹ ਸੋ ਮੇਰਾ ਮਤਲਬ ਇਹ ਅਮਰ ਸ਼ਿਕਾ ਦਿੱਤਾ ਇਸ ਅਮਰ ਦਾ ਮਤਲਬ ਇਹ ਸੀ ਕਿ ਗੈਰ ਬੰਦੇ ਤੋਂ ਜਿਹਦੀ ਕੋਈ ਰਹਿਤ ਮਰਜ਼ਾਦਾ ਨਹੀਂ ਉਹਦੇ ਹੱਥ ਦਾ ਪ੍ਰਸਾਦਾ ਨਹੀਂ ਛਕਣਾ ਇਹ ਸੀ ਅੰਮ੍ਰਿਤ ਦਾ ਕੰਮ ਔਰ ਗਲਤ ਚੀਜ਼ਾਂ ਜਿਹੜੀਆਂ ਦੁਨੀਆ ਵਰਤਦੀ ਮਾਸ ਸ਼ਰਾਬ ਆਦਿਕ ਉਹਨਾਂ ਤੋਂ ਬਚਾਉਣਾ ਸੀ ਅੰਮ੍ਰਿਤ ਦਾ ਮਤਲਬ ਜੇ ਇਹ ਨਹੀਂ ਤਾਂ ਫੇ ਸ਼ਰਬਤ ਤੋਂ ਸਬਾਏ ਕੁਝ ਨਹੀਂ ਇਹ ਇੱਕ ਲਕੀਰ ਹੈ ਕਿ ਅੰਮ੍ਰਿਤ ਛਕਾ ਦਿੱਤਾ ਹੈ ਹੁਣ ਤੁਸੀਂ ਇਥੋਂ ਤੱਕ ਵੀ ਇਹ ਸੀ ਚੀਜ਼ ਸਾਡੇ ਤੇ ਵੀ ਉਹ ਵਰਤਦੀ ਰਹੀ ਪਈ ਆਪਣੇ ਰਿਸ਼ਤੇਦਾਰਾਂ ਦੇ ਇਥੋਂ ਤੱਕ ਪੇ ਸੌਰੀ ਜਾ ਕੇ ਵੀ ਤਾਂ ਨਾ ਕੀ ਪ੍ਰਸਾਦਾ ਪਕਾ ਕੇ ਨਾਮ ਧਾਰੀ ਛਕ ਲੈਂਦੇ ਸੀ ਬ੍ਰਹਿਤ ਮਰਿਆਦਾ ਦੇ ਇੰਨੇ ਧਾਰਣੀ ਸੀ ਉਹ ਹੁਣ ਸਟੇਜਾਂ ਤੋਂ ਤੁਸੀਂ ਸੁਣੋਗੇ ਕਿ ਗੁਰੂ ਰਾਮ ਸਿੰਘ ਨੇ ਕਿਦਾਂ ਅੰਮ੍ਰਿਤ ਛਕਾਇਆ ਤੇ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਕਿਸ ਤਰ੍ਹਾਂ ਛਕਾਇਆ ਤੇ ਅਸੀਂ ਉਹਦੀ ਕਿੰਨੀ ਕਦਰ ਕਰਦੇ ਆ ਭਈ ਸਾਡੀ ਉਹ ਬੋਧੀ ਵਾਂਗੂ ਰਹਿ ਜਾਏਗੀ ਭਈ ਠੀਕ ਆ ਜਦੋਂ ਕੋਈ ਕੰਮ ਕਰਨਾ ਹੋਇਆ ਉਦੋਂ ਅਸੀਂ ਉਹ ਸ਼ੱਕ ਉਹ ਕਰ ਲਿਆ ਪੂਰਾ ਮੁੜ ਕੇ ਫੇਰ ਅਸੀਂ ਖੁੱਲ ਗਏ ਆ ਹੁਣੇ ਹੀ ਸਤਿਗੁਰਾਂ ਦਾ ਬਚਨ ਆਇਆ ਸੀ ਨਾਮ ਧਾਰੀਏ ਵੀ ਕਹਿੰਦੇ ਹੁਣ ਜਾ ਕੇ ਛੱਕਦੇ ਗੱਫੇ ਇਹ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨ ਹਨ ਜਿੰਨਾ ਕੋਈ ਮੰਨੇ ਮੇਰਾ ਸ਼ਬਦ ਮੈਂ ਸ਼ਬਦ ਲਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਤੇਰਾ ਜਨ ਰਾਮ ਰਸਾਇਣ ਮਾਤਾ ਇੱਕ ਰਸ ਇੱਕ ਰਸ ਆਇਣ ਆਇਣ ਮੈਨੇ ਘਰ ਰਸਾਂ ਦਾ ਘਰ ਮਹਾਰਸ ਵੀ ਨੂੰ ਲਿਖਿਆ ਵਿਖੇ ਮਨ ਫੀਕਾ ਤਿਆਗ ਰਹੀ ਸਕੀਏ ਨਾਮ ਮਹਾਰਸ ਵੀ ਤੋ ਉਹ ਮਹਾਰਸ ਜਿਹੜਾ ਉਹ ਹਰ ਰਸ ਕੇ ਮਾਤੇ ਮਹਾ ਆਨੰਦ ਜਦ ਅਸੀਂ ਉਹਦਾ ਸਵਾਦ ਚੱਖਿਆ ਹੀ ਨਹੀਂ ਹਰ ਰਸ ਕਾ ਤੂੰ ਚਾਖੈ ਸਵਾਦ ਤੇ ਚਾਖਤ ਹੋਏ ਰਹੇ ਬਿਸਮਾਦ ਵਿਸਮਾਦ ਕਿਸ ਤਰ੍ਹਾਂ ਹੋਏਗਾ ਆਸਾ ਦੀ ਵਾਰ ਦੀ ਤੀਸਰੀ ਪੌੜੀ ਦੇ ਵਿੱਚ ਸ਼ਲੋਕ ਆਉਂਦਾ ਹੈ ਵਿਸਮਾਦ ਨਾਦ ਵਿਸਮਾਦ ਵੇਦ ਜਾਂ ਕਿਤੇ ਕਿਤੇ ਅਸਚਰਜ ਆਉਂਦਾ ਹੈ